ਸ਼ਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਉਰਤਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਉਹ ਨਾਮ ਰਸ ਨੂੰ ਹਰ ਅੰਮ੍ਰਿਤ ਕਿਹਾ ਹੈ ਨਾਮ ਰਸ ਔਰ ਹਰ ਅੰਮ੍ਰਿਤ ਕੋਈ ਦੋ ਚੀਜ਼ਾਂ ਨਹੀਂ ਹਨ ਇਹ ਨਾਮ ਉਹ ਹੈ ਜਿਹਦੇ ਨਾਲ ਅਮਰ ਹੋ ਜਾਂਦਾ ਜਿਹੜਾ ਅਮਰ ਕਰਦਾ ਜਨ ਪਦਾਰਥ ਦਿੰਦਾ ਚਾਰੇ ਪਦਾਰਥ ਦੇ ਦਿੰਦਾ ਸਾਧ ਜੀਵਨ ਦਿੰਦਾ ਜਿਹੜਾ ਸਾਧ ਜੀਵਨ ਉਹ ਨਾਮ ਹੈ ਸਾਧ ਜੀਵਨ ਦਾ ਮਤਲਬ ਹੈ ਅਮਰਤ ਅਮਰ ਕਰਨਾ ਅਮਰਤ ਪੀਵੇ ਅਮਰ ਸੋ ਹੋਏ ਇਹ ਨਾਮ ਅੰਮ੍ਰਿਤ ਤਾਂ ਕਹਿੰਦੇ ਨੇ ਇਹ ਗਿਆਨ ਹੈ ਅੰਮ੍ਰਿਤ ਕੋਈ ਪਾਣੀ ਨਹੀਂ ਹੈ ਇਹ ਕੋਈ ਪਾਣੀ ਨਹੀਂ ਹੈ ਅੰਮ੍ਰਿਤ ਉਹਨਾਂ ਨੇ ਅੱਗੇ ਅੰਮ੍ਰਿਤ ਪਾਣੀ ਨੂੰ ਬਣਿਆ ਹੋਇਆ ਜਿਹੜੇ ਪਿੱਛੇ ਅੰਮ੍ਰਿਤ ਦਾ ਥਾ ਲੈ ਕੇ ਆਏ ਜੀ ਉਹ ਉਹ ਉਹਨਾਂ ਨੇ ਕਿਹਾ ਨਾਮ ਹੀ ਅੰਮ੍ਰਿਤ ਹੈ ਇਹ ਰਾਸ ਦਾ ਗਿਆਨ ਤੇ ਰਾਸ ਹੁੰਦਾ ਗਿਆਨ ਦਾ ਰਾਸ ਹੈ ਨਾਮ ਅੰਮ੍ਰਿਤ ਹੈ ਹਾਂਜੀ ਹਰ ਅੰਮ੍ਰਿਤ ਹਰ ਧਾਰ ਇਹ ਇਸ ਅੰਮ੍ਰਿਤ ਨੂੰ ਹਿਰਦੇ 'ਚ ਬਸਾਉਣਾ ਚਾਹੀਦਾ ਹੈ ਜੋ ਗੁਰਬਾਣੀ ਦਾ ਨਾਮ ਰਸ ਹੈ ਇਹ ਉਰਤਾਰ ਉਰ ਹਿਰਦੇ ਧਾਰਨ ਕਰਕੇ ਰੱਖਣਾ ਚਾਹੀਦਾ ਹਾਂ ਗਿਆਨ ਅੰਮ੍ਰਿਤ ਨੂੰ ਹਿਰਦੇ ਵਿੱਚ ਰੱਖਣਾ ਹੈ ਜੀ ਹਾਂ ਜੀ ਵਿੱਚ ਸੰਗਤੀ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਜਿਹਦੇ ਹਿਰਦੇ ਵਿੱਚ ਗਿਆਨ ਅੰਮ੍ਰਿਤ ਹੋਊਗਾ ਉਹਦਾ ਮਨ ਵੀ ਖਜ਼ਾਨਾ ਹੈ ਨਾ ਜਿੱਥੇ ਖਜ਼ਾਨਾ ਹੁੰਦਾ ਹੈ ਨਾਮ ਦਾ ਖਜ਼ਾਨਾ ਹੋ ਮਨ ਉੱਥੇ ਰਹਿੰਦਾ ਧਿਆਨ ਵੀ ਉੱਥੇ ਰਹਿੰਦਾ ਜਿੱਥੇ ਬਹੁਤ ਕੀਮਤੀ ਚੀਜ਼ ਪਈ ਹੁੰਦੀ ਹੈ ਧਿਆਨ ਆਪੇ ਹੀ ਉੱਥੇ ਰਹਿੰਦਾ ਜੇ ਧਿਆਨ ਉੱਥੇ ਹੈ ਨਾਮ ਨਾਲ ਜੁੜਿਆ ਹੋਇਆ ਹੈ ਧਿਆਨ ਸੰਗਤ ਹੋ ਗਈ ਸਤ ਸੰਗਤ ਹੋ ਗਈ ਬਲਕਿ ਸੰਗਤ ਕੀ ਇੱਥੇ ਹਰ ਪ੍ਰਭ ਵਰਤਦਾ ਇੱਥੇ ਹੀ ਹਰ ਪ੍ਰਭ ਨੇ ਵਰਤਣਾ ਇੱਥੇ ਹੀ ਜਿਹੜਾ ਹੈ ਸ਼ਬਦ ਗੁਰੂ ਨੇ ਇੱਥੇ ਹੀ ਪ੍ਰਗਟ ਹੋਣਾ ਇੱਥੇ ਦਰਗਾਹੀ ਨਾਮ ਪ੍ਰਗਟ ਹੋਣਾ ਹਰ ਪ੍ਰਭ ਵਰਤਦਾ ਪੂਜੋ ਸ਼ਬਦ ਵਿਚਾਰ ਔਰ ਸ਼ਬਦ ਵਿਚਾਰ ਤੇ ਕਹਿਤੀ ਗੱਲ ਦਾ ਕਹਿਤੀ ਪਿੱਛੇ ਵਰਤਦਾ ਇਹ ਸ਼ਬਦ ਇਹਦੇ ਸ਼ਬਦਾਂ ਜਿਹੜੇ ਕਹਤੇ ਇਹਨਾਂ ਦੀ ਵਿਚਾਰ ਚ ਬੁੱਝ ਲੋ ਗੱਲ ਬੁਝਾਰਤਾ ਇਹ ਬੁਝਾਰਤਾ ਬੁੱਝਣ ਵਾਲੀ ਗੱਲ ਹੈ ਜਿਵੇਂ ਬੀਜ ਦੇ ਵਿੱਚੋਂ ਹੀ ਵਿਰਚ ਪੈਦਾ ਹੁੰਦਾ ਇਹਦੇ ਵਿੱਚੋਂ ਹੀ ਨਾਮ ਪੈਦਾ ਹੋਣਾ ਇਸ ਗਿਆਨ ਦੇ ਵਿੱਚੋਂ ਹੀ ਅਸਲ ਤੇ ਟਿਕੇ ਹੋਏ ਮਨ ਦੇ ਵਿੱਚੋਂ ਹੀ ਪੈਦਾ ਹੋਣਾ ਜਦ ਚਿੱਤਰ ਮਨ ਇੱਕ ਹੋ ਗਏ ਵਿੱਚੋਂ ਹੀ ਸ਼ਬਦ ਪ੍ਰਗਟ ਹੋਣਾ ਇਹਦੇ ਇਹ ਬੁੱਝਣ ਵਾਲੀ ਗੱਲ ਹੈ ਇਹ ਬੁੱਝੀ ਹੋਈ ਗੱਲ ਹੈ ਜਾਨੀ ਬੁੱਝਣ ਵਾਲੀ ਬੁੱਝੀ ਹੋਈ ਗੱਲ ਇਹ ਹੈ ਹਾਂਜੀ ਬੁੱਝੋ ਸ਼ਬਦ ਵਿਚਾਰ ਸ਼ਬਦ ਵਿਚਾਰ ਨਾਲ ਇਹ ਗੱਲ ਬੁੱਝੀ ਜਾ ਚੁੱਕੀ ਹੈ ਜੀ ਨਹੀਂ ਆ ਜਿਹੜੇ ਸ਼ਬਦ ਕਹਿੰਦੇ ਜੋ ਕਹਿੰਦੇ ਬੁੱਝ ਲੋ ਹੁਣ ਮੈਂ ਕੀ ਕਹਿਤਾ ਆ ਜਿਹੜੀ ਲਾਈਨ ਕਹੀ ਹੈ ਅੱਛਾ ਪਰ ਕਈਆ ਵਰਤਦਾ ਵਿੱਚ ਹੈ ਇਹ ਜੋ ਬੁੱਝੋ ਹੁਣ ਮੈਂ ਕੀ ਕਿਹਾ ਬੁੱਝਣ ਵਾਲੀ ਗੱਲ ਕਿ ਇੱਥੇ ਸਮਝਣ ਵਾਲੀ ਗੱਲ ਨਹੀਂ ਇਹ ਹੈਗੀ ਐਦੋਂ ਜ਼ਿਆਦਾ ਲਫ਼ਜ਼ ਨਹੀਂ ਕਹੇ ਜਾ ਸਕਦੇ ਐਦੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਾ ਸਕਦਾ ਹੁਣ ਬੁੱਝਣ ਵਾਲੀ ਗੱਲ ਬਾਕੀ ਰਹਿ ਗਈ ਇੱਥੇ ਵੀ ਹਾਂਜੀ ਮਨ ਹਰ ਹਰ ਨਾਮ ਤੇ ਆਇਆ ਬਿਕ ਹਉਮੈ ਕੱਢੀ ਮਾਰ ਜਿਨ ਹਰ ਹਰ ਨਾਮ ਨਾ ਚੇਤਿਓ ਤਿਨ ਜੂਐ ਜਨਮ ਸਭ ਹਾਰ ਉਹਦੀ ਗਾਹਾਂ ਕਲੈਰੀਫਿਕੇਸ਼ਨ ਦੇਤੀ ਕਹਿੰਦੇ ਮੈਂ ਆਪਣੀ ਗੱਲ ਦੱਸ ਦਿੰਦਾ ਮੈਂ ਹਰ ਹਰ ਨਾਮ ਤੇ ਆਇਆ ਹਰ ਹਰ ਨਾਮ ਚ ਮੈਂ ਧਿਆਨ ਰੱਖਿਆ ਮੈਂ ਪ੍ਰੈਕਟੀਕਲ ਕੀਤਾ ਹਰ ਹਰ ਨਾਮ ਹਿਰਦੇ ਸੀ ਉਹ ਧਿਆਨ ਰੱਖਿਆ ਲਗਾਤਾਰ ਉੱਥੇ ਹੀ ਰੱਖਿਆ ਧਿਆਨ ਉਹਦੇ ਨਾਲ ਕੀ ਹੋਇਆ ਬਿਕ ਹਉਮੈ ਕੱਢੀ ਮਾਰ ਹਉਮੈ ਪਿਆਰ ਬਿਕ ਮਾਇਆ ਦੀ ਇੱਛਾ ਸਭ ਬਾਹਰ ਕਰਤੀ ਮਾਰ ਮਾਰ ਕੇ ਬੇਖੌਮੇ ਦੇਖੋ ਰੋਮੇ ਬਾਹਰ ਨਿਕਲ ਗਈ ਵੱਡੀ ਮਾਰ ਜਿਨ ਹਰ ਹਾਲ ਨਾਮ ਨਾ ਚੇਤੇ ਜਿਹੜੇ ਹਰ ਨਾਮ ਦੇ ਪ੍ਰਤੀ ਚੇਤਨ ਨਹੀਂ ਹੋਏ ਬਾਲਾ ਵਾਲੇ ਨਾਮ ਨੂੰ ਇਹ ਵੈਗਰੂ ਨੂੰ ਨਾਮ ਸਮਝਦੇ ਰਹੇ ਇਹ ਰਾਮ ਰਾਮ ਕਹਿਣ ਨੂੰ ਨਾਮ ਸਮਝਦੇ ਰਹੇ ਇਹ ਹਰੀ ਹਰੀ ਕਰਨ ਨੂੰ ਨਾਮ ਸਮਝਦੇ ਰਹੇ ਕੋਈ ਵੀ ਇੱਕ ਲਫ਼ਜ਼ ਲੈ ਕੇ ਉਹਨੂੰ ਉਚਾਰਨ ਕਰਨ ਨੂੰ ਨਾਮ ਸਮਝਦੇ ਰਹੇ ਚੇਤਨ ਨਹੀਂ ਹੋਏ ਜਿਹੜਾ ਦੱਸਿਆ ਉਹਦਾ ਗੁਰਬਾਣੀ 'ਚ ਉਹਨੂੰ ਉਹਨੂੰ ਨਹੀਂ ਸਮਝਿਆ ਬੁਝਿਆ ਤੇ ਜੂਏ ਜਨਮ ਸਭ ਹਾਰ ਉਹਨਾਂ ਨੇ ਸਾਰਿਆਂ ਨੇ ਜਨਮ ਜੂਏ ਛਾਰਤਾ ਠੀਕ ਹੈ ਜੀ ਇਹ ਬਹੁਤ ਹੀ ਇੰਪੋਰਟੈਂਟ ਪੰਕਤੀ ਹੈ ਸਾਰਿਆਂ ਵਾਸਤੇ ਜਿਹੜੇ ਲੈ ਕੇ ਮਾਲਾ ਫੇਰਦੇ ਨੇ ਜਾਂ ਵੈਗਰੂ ਵੈਗਰੂ ਕਰਦੇ ਨੇ ਜਾਂ ਰਾਮ ਰਾਮ ਕਰਦੇ ਨੇ ਇੱਕ ਸ਼ਬਦ ਦਾ ਰਟਣ ਯੋਗ ਵਾਲੇ ਸਾਰੇ ਹੀ ਕੱਟੇ ਗਏ ਇੱਕ ਵੀ ਨਹੀਂ ਬਚਦਾ ਉਹਨਾਂ ਦਾ ਜੂਏ ਚ ਹਾਰਿਆ ਗਿਆ ਜਨਮ ਇਹ ਦੱਸਣ ਕਿਸੇ ਨੂੰ ਕੀ ਮਿਲਿਆ ਝੂਠ ਜੋ ਮਰਜ਼ੀ ਬੋਲੀ ਜਾਣ ਪ੍ਰੈਕਟੀਕਲ ਦਿਖਾਉਣ ਕੀ ਹੈ ਕਿਸੇ ਕੋਲ ਕੁਝ ਨਹੀਂ ਹੈ ਕਿਸੇ ਕੋਲ ਗੁਰਬਾਣੀ ਦਾ ਇੱਕ ਅੱਖਰ ਦਾ ਅਰਥ ਦਾ ਨਹੀਂ ਪਤਾ ਉਹਨੂੰ ਕੁਝ ਵੀ ਗਿਆਨ ਦੀ ਝੂਠ ਬੋਲਦੇ ਨੇ ਝੂਠੀਆਂ ਸਾਖੀਆਂ ਨੇ ਕੋਈ ਕਹਿੰਦਾ ਗੁਰੂ ਨਾਨਕ ਦੇ ਦਰਸ਼ਨ ਹੋਏ ਨੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਸਭ ਝੂਠ ਬੋਲਦੇ ਨੇ ਝੂਠ ਬੋਲਣ ਦੇ ਦੁਨੀਆ ਨੂੰ ਪੈਸਾ ਬਥੇਰਾ ਮਿਲ ਜੂ ਪਰ ਜੂਏ ਜਨਮ ਹਾਰਿਆ ਗਿਆ ਔਰ ਅੱਗੇ ਨਹੀਂ ਥਾਉ ਜਿਹੜਾ ਆਖਰੀ ਸਮਾਂ ਬਹੁਤ ਭਾਰੀ ਹੋਊਗੀ ਠੀਕ ਹੈ ਜੀ ਹਰ ਦਾ ਨਾਮ ਭਾਵ ਬਾਰ-ਬਾਰ ਹਰ ਹਰ ਨਾਮ ਆ ਰਿਹਾ ਕਿ ਹਰ ਕਹਿਣ ਤੋਂ ਭਾਵ ਹਰ ਨਾਮ ਹੈ ਹਰ ਦਾ ਗਿਆਨ ਹੈ ਜੀ ਆਤਮ ਗਿਆਨ ਹੈ ਹਰ ਦਾ ਗਿਆਨ ਘਟ ਘਟ ਮੈਂ ਹਰਜੂ ਬਸ ਜਿਹੜਾ ਘਟ ਜੀ ਬਸਦਾ ਹੈ ਉਹਨੂੰ ਜਾਣਣਾ ਹੀ ਹੈ ਹਰ ਨਾਮ ਹੋਰ ਕੀ ਹੈ ਠੀਕ ਹੈ ਹਰ ਕੋਈ ਸ਼ਬਦ ਜਾਂ ਅੱਖਰ ਨਹੀਂ ਹੈ ਇਹ ਹਰ ਉਹਦਾ ਗਿਆਨ ਹਰ ਦਾ ਜੀਵ ਦਾ ਮੂਲ ਹਰ ਹੈ ਆਪਣੇ ਮੂਲ ਨੂੰ ਪਛਾਣਨਾ ਆਪਣੇ ਮੂਲ ਨਾਲ ਜੁੜਨਾ ਹੈ ਤੇ ਪ੍ਰਕਿਰਿਆ ਜਿਨ੍ਹਾਂ ਨੇ ਇਹ ਨਹੀਂ ਨਾ ਕੀਤਾ ਉਹਨਾਂ ਦਾ ਜਨਮ ਜੂਏ ਹਰ ਗਿਆ ਠੀਕ ਹੈ ਜੀ ਗੁਰ ਤੁਠੈ ਹਰ ਚੇਤਾਇਆ ਹਰ ਨਾਮਾ ਹਰ ਉਰਤਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਇਹਨਾਂ ਤੇ ਸਤਿਗੁਰੂ ਦੀ ਕਿਰਪਾ ਹੋਈ ਗੁਰ ਤੁਠੇ ਉਹਨਾਂ ਨੂੰ ਉਹ ਜਾਣਦੇ ਨੇ ਨਾਮ ਕੀ ਹੁੰਦਾ ਹਰ ਚੇਤ ਆਇਆ ਹਰ ਦਾ ਪਤਾ ਲੱਗਿਆ ਉਹ ਹਰ ਵਾਲੇ ਹਰ ਦੇ ਪ੍ਰਤੀ ਚੇਤਨ ਹੋਏ ਨੇ ਹਰ ਚੇਤ ਆਇਆ ਹਰ ਨਾਮਾ ਹਰ ਉਰਤ ਹਰ ਨਾਮਾ ਹਰ ਹਰ ਉਰ ਦੇ ਵਿੱਚ ਉਹਨਾਂ ਨੇ ਢਾਲ ਨਹੀਂ ਕਰ ਲਿਆ ਉਹਨਾਂ ਨੂੰ ਹਰ ਹਰ ਦੀ ਹਰ ਨਾਮ ਦੀ ਪ੍ਰਾਪਤੀ ਵੀ ਹੋਈ ਜਿਹੜੇ ਚੇਤਨ ਹੋ ਗਏ ਜਿਹੜੇ ਜੁੜ ਗਏ ਉਧਰ ਗੁਰਬਾਣੀ ਤੇ ਸਮਝ ਲਿਆ ਸਮਝ ਕੇ ਫਿਰ ਜੁਟ ਕੇ ਉਹ ਉਹਨਾਂ ਨੂੰ ਪ੍ਰਾਪਤੀ ਵੀ ਹੋਈ ਹੈ ਜੀ ਜਨ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਜਾਂ ਨਾਨਕ ਕਹਿੰਦਾ ਉਹੀ ਮੁਖ ਜਾ ਕੇ ਉਜਲੇ ਹੋਏ ਨੇ ਉਹਨਾਂ ਦਾ ਹੀ ਕਲੰਕ ਦੂਰ ਹੋਇਆ ਉਹੀ ਸੱਚਖੰਡ ਪ੍ਰਵੇਸ਼ ਕਰ ਸਕੇ ਨੇ ਉਹੀ ਦਰਗਾਹ ਦੇ ਵਿੱਚ ਇੱਜ਼ਤ ਨਾਲ ਜਾ ਕੇ ਐਂਟਰੀ ਉਹਨਾਂ ਦੀ ਹੋਈ ਹੈ ਕੋਈ ਭਗਤਾਂ ਦੀ ਪਦਵੀ ਤੱਕ ਪਹੁੰਚੇ ਨੇ ਠੀਕ ਹੈ ਮਹੱਲਾ ਚੌਥਾ ਹਰ ਕੀਰਤੀ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਐ ਹਰ ਨਾਮਾ ਹਰ ਰਹਾਰ ਹਰ ਕੀਰਤੀ ਜਿਹੜੀ ਹਰ ਦੀ ਹਰ ਜਸ ਹੈ ਕੀਰਤੀ ਜਸ ਉੱਤਮ ਨਾਮ ਹੈ ਇਹੀ ਨਾਮ ਉੱਤਮ ਹੈ ਇਹ ਕੀਰਤੀ ਨੂੰ ਨਾਮ ਕਹਿੰਦੇ ਨੇ ਹਰ ਜਸ ਇਹ ਨਾਮ ਇੱਕੋ ਗੱਲ ਹੈ ਹਰ ਜਸ ਗਾਇ ਲੈ ਰੇ ਮਨਾ ਜੋ ਸੰਗੀ ਹੈ ਤੇਰਾ ਇਹ ਨਾਮ ਤੇਰੇ ਸੰਗ ਜਾਣਾ ਹਰ ਕੀਰਤ ਇੱਕੋ ਇੱਕ ਦੋ ਹਰ ਕੀਰਤੀ ਉੱਤਮ ਨਾਮ ਹਰ ਕੀਰਤੀ ਹੀ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਸਾਰ ਕਰਨੀ ਕਲਯੁਗ ਦੇ ਵਿੱਚ ਇਹੀ ਹੈ ਜੇ ਕਿਸੇ ਨੇ ਸਭ ਤੋਂ ਸ੍ਰੇਸ਼ਟ ਕੰਮ ਕਰਨਾ ਹੈ ਕਲਯੁਗ ਦੇ ਵਿੱਚ ਤਾਂ ਇਹ ਕੰਮ ਹੈ ਅੰਤ ਗੁਰਮਤ ਕੀਰਤੀ ਪਾਈ ਹੈ ਹਰ ਨਾਮਾ ਹਰ ਉਰਤਾ ਮਤੀ ਗੁਰਮਤ ਜੇ ਕਿਸੇ ਮਤ ਵਿੱਚ ਕੀਰਤੀ ਤੁਹਾਨੂੰ ਮਿਲੂਗੀ ਤਾਂ ਉਹ ਗੁਰਮਤ ਵਿੱਚ ਮਿਲੂਗੀ ਆਈ ਗੁਰਬਾਣੀ ਵਿੱਚ ਮਿਲੂਗੀ ਗੁਰਮਤਿ ਕੀਰਤੀ ਪਾਈ ਹੈ ਇਹ ਕੀਰਤੀ ਹੋਈ ਹੈ ਇਹਦੇ ਵਿੱਚ ਕੀਰਤੀ ਹੋ ਕੀਤੀ ਹੋਈ ਹੈ ਹਰ ਜਸ ਕੀਤਾ ਹੈ ਇਥੋਂ ਹੀ ਪ੍ਰਾਪਤ ਹੋਣੀ ਔਰ ਕਿਹਨਾਂ ਨਹੀਂ ਪ੍ਰਾਪਤ ਹੋਣੀ ਹਰਨਾਮਾ ਹਰਨਾਮਾ ਵੀ ਇਹਦੇ ਵਿੱਚ ਹੀ ਹੈ ਹਰਨਾਮਾ ਕਹ ਲੋ ਕੀਰਤੀ ਕਹ ਲੋ ਚਾਹੇ ਹਰ ਧਾਰ ਇਸ ਨੂੰ ਹਿਰਦੇ ਵਿੱਚ ਧਾਰਨ ਕਰਨਾ ਇਸ ਨੂੰ ਹਰ ਨੇ ਹਿਰਦੇ ਵਿੱਚ ਧਾਰਨ ਕਰਨਾ ਆਪਣੇ ਹਾਂਜੀ ਵੜ ਭਾਗੀ ਜਿਨ ਹਰ ਧਿਆਇਆ ਤਿਨ ਸੌਂਪਿਆ ਹਰ ਭੰਡਾਰ ਬਿਨ ਨਾਮੇ ਜੇ ਕਰਮ ਕਮਾਵਣੇ ਨਿਤ ਹਉਮੈ ਹੋਏ ਕੁਆਰ ਭਾਗੀ ਜਨਾਰ ਤੇ ਆਇਆ ਬੜੇ ਭਾਗਾਂ ਵਾਲੇ ਉਹ ਨੇ ਸੰਸਾਰ 'ਚ ਜਿਨ੍ਹਾਂ ਨੇ ਆਪਣੇ ਮੂਲ ਨਾਲ ਧਿਆਨ ਜੋੜ ਕੇ ਰੱਖਿਆ ਜਿਨ੍ਹਾਂ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਹਰ ਕੀਰਤੀ ਹਰ ਜਸ ਦੀ ਪ੍ਰਾਪਤੀ ਕਰਨੀ ਹੈ ਇਹੀ ਲਾਹ ਹੈ ਇਸ ਗੱਲ ਧਿਆਨ ਰੱਖਣ ਵਾਲੇ ਉਹਨਾਂ ਨੂੰ ਪਰਮੇਸ਼ਰ ਨੇ ਗਿਆਨ ਦਾ ਪਨਾਰ ਸਾਰਾ ਹਰ ਦਾ ਸਾਰਾ ਜਸ ਹਰ ਦਾ ਸਾਰਾ ਗਿਆਨ ਆਤਮ ਗਿਆਨ ਸਾਰੇ ਸੌਂਪ ਦਿੱਤਾ ਖਜ਼ਾਨੇ ਦਾ ਖਜ਼ਾਨਾ ਹੀ ਦੇ ਦਿੱਤਾ ਉਹਨੂੰ ਹਾਂਜੀ ਨਾਮ ਨਾਮੇ ਕਿ ਕਰਮ ਕਮਾਉਣੇ ਇਹ ਗੁਰਬਾਣੀ ਦੇ ਜਿਹੜਾ ਹੈ ਜਸ ਇਹਨੂੰ ਛੱਡ ਕੇ ਜਿਹੜੇ ਹੋਰ ਕਰਮ ਕਮਾਉਂਦੇ ਨੇ ਨਾ ਕਮਾਉਣੇ ਜਿਵੇਂ ਕਾਰ ਸੇਵਾ ਵਾਲੇ ਲੱਗੇ ਹੋਏ ਨੇ ਜਾਂ ਕੋਈ ਲੰਗਰ ਚਲਾਉਣ ਲੱਗਿਆ ਹੈ ਅੱਜ ਇਹ ਬੜੇ ਬੜੇ ਨਗਰ ਕੀਰਤਨ ਕੱਢਣ ਲੱਗੇ ਨੇ ਇਹ ਕਰਮ ਨੇ ਇਹਨਾਂ ਵਾਲੇ ਇਸ਼ਾਰਾ ਹੈ ਬਿਨ ਨਾ ਹੈ ਜੇ ਹੋਰ ਕਰਮ ਕਮਾਵਣੇ ਨਿਤ ਹੋਵੇ ਹੋਏ ਖੁਆਰ ਇਹ ਹੰਕਾਰੀ ਲੋਕ ਨੇ ਹੰਕਾਰ ਪੈਦਾ ਕਰਨਗੇ ਖੁਆਰੀ ਪੈਦਾ ਕਰਨਗੇ ਇਹਦੀ ਖੁਆਰੀ ਉਹ ਖੜਕਦੀ ਆ ਨਾ ਇਹਦੀ ਖੁਆਰੀ ਕਰਕੇ ਗੋਲੀਆਂ ਚੱਲਦੀਆਂ ਨੇ ਕਿਉਂ ਗੋਲਕ ਦੀ ਗੱਲ ਆ ਉੱਥੇ ਸਾਰੀ ਉਹ ਨਾਮ ਦੀ ਗੱਲ ਤਾਂ ਹੈ ਉਹਦੀ ਚੜਾਵੇ ਚੜਦੇ ਨੇ ਗੋਲਕਾਂ ਨੇ ਹੰਕਾਰ ਹੈ ਮੈਂ ਬੜਾ ਮੈਂ ਪ੍ਰਧਾਨ ਹਾਂ ਮੇਰੀ ਫੋਟੋ ਆਵੇ ਮੈਂ ਮੂਰੇ ਹਾਂ ਇਹ ਸਭ ਬੇਕਾਰ ਨੇ ਕਰਮ ਕੁਛ ਵੀ ਇਹਦੇ ਚ ਲਾਹਾ ਨਹੀਂ ਹੈ ਇਹ ਮਾੜੇ ਕਰਮ ਦਾ ਦੀ ਨਿਸ਼ਾਨੀ ਹੈ ਸਿੱਖੀ ਦੇ ਵਿੱਚ ਸਿੱਖੀ ਦੀ ਗਰਾਵੜ ਦੀ ਨਿਸ਼ਾਨੀ ਹੈ ਸਿੱਖੀ ਦਾ ਰਾਹ ਤਿਆਗ ਦਿੱਤਾ ਹੈ ਨਿਸ਼ਾਨੀ ਹੈ ਹਾਂਜੀ ਜਲ ਹਸਤੀ ਮਲ ਨਾ ਵਾਲੀਏ ਪੀ ਫਿਰ ਪਾਵੇ ਛਾਰ ਹਰ ਮੇਲੋ ਸਤਗੁਰ ਦਇਆ ਕਰੀ ਮਨ ਵਸੈ ਏਕੰਕਾਰ ਇਹ ਤਾਂ ਉਹ ਗੱਲ ਹੈ ਇਹਨਾਂ ਲੋਕਾਂ ਦੀ ਜਿਹੜੇ ਕੀਰਤਨ ਕਰਦੇ ਨੇ ਆ ਜਿਹੜੇ ਨਗਰ ਕੀਰਤਨ ਨਾਲ ਹੋਰ ਆ ਬਰਸੀਆਂ ਮਨਾਉਂਦੇ ਨੇ 300 ਸਾਲਾਂ ਜਿਹੜੀ ਗੁਰਬਾਣੀ ਮਾੜੀ ਮੋਟੀ ਸੁਣਦੇ ਨੇ ਨਾ ਇਹ ਮਨ ਹੱਥੀ ਹੈ ਨਾ ਜਿਹੜਾ ਜਿਵੇਂ ਇਹਨੂੰ ਲੜਾ ਲਈਏ ਥੋੜਾ ਬਹੁਤਾ ਹਰ ਜਸ ਸੁਣਾ ਦਈਏ ਆ ਫਿਰ ਸਿਰ ਚ ਛਾਰ ਪਾ ਲੈਂਦਾ ਹੈ ਸਿਰ ਚ ਸੁਆਹ ਪਾ ਲੈਂਦੇ ਨੇ ਫਿਰ ਆਹ ਆ ਜਿਹੜੇ ਕੰਮ ਨੇ ਸਿਰ ਛਾਰ ਪਾਉਣ ਵਾਲੀ ਗੱਲ ਹੈ ਆ ਜਿਹੜੇ ਹੋਰ ਨਗਰ ਕੀਰਤਨ ਕਰਦੇ ਨੇ ਹੰਕਾਰ ਦੀਆਂ ਗੱਲਾਂ ਇਹ ਸਭ ਸਿਰ ਤੋਂ ਛਾੜ ਪਾਉਂਦੇ ਜਿਵੇਂ ਹਾਥੀ ਪਾ ਲੈਂਦਾ ਹਾਥੀ ਨੂੰ ਕਹਿੰਦਾ ਜੇ ਨੜਾ ਵੀ ਰਹੀਏ ਥੋੜਾ ਬਹੁਤਾ ਕੀ ਕੀ ਕਥਾ ਸੁਣ ਵੀ ਲੈਣ ਆ ਫਿਰ ਸਵਾ ਪਾ ਲੈਂਦੇ ਨੇ ਇਹ ਤਾਂ ਸਾਰਾ ਸਵਾਏ ਪਾਉਂਦੇ ਸਿਰ 'ਚ ਤੇ ਤਾਂ ਗੱਲਾਂ ਸਭ ਸਵਾ ਪਾਉਂਦੀਆਂ ਨੇ ਆ ਜਿਹੜੇ ਡਰਾਮੇ ਬਾਜ਼ੀਆਂ ਕਰਦੇ ਨੇ ਸਭ ਸਿਰ ਛਾ ਰਹੀ ਹੈ ਪਾਵਾ ਛਾਰ ਹਾਂਜੀ ਹਰ ਮੇਲੋ ਦਇਆ ਕਰ ਮਨ ਵਸੇ ਇਹ ਕੰਕਾਰ ਇਹ ਸਤਗੁਰ ਮੈਨੂੰ ਤਾਂ ਮੇਰੇ ਹਾਲ ਨਾਲ ਮਿਲਾ ਦਿਓ ਮੇਰੇ ਤੇ ਕਿਰਪਾ ਕਰੋ ਪਰ ਮਨ ਵਸੇ ਕੰਕਾਰ ਮਨ ਇੱਕ ਅੰਕਾਰ ਹੋ ਕੇ ਵਸ ਜਵੇ ਇੱਕ ਦਾ ਹੀ ਆਕਾਰ ਹੋ ਕੇ ਮਨ ਵਸ ਜਵੇ ਆਪਣੇ ਮੂਲ ਨਾਲ ਜੁੜ ਕੇ ਮਨ ਇੱਕ ਕੰਕਾਰ ਹੋ ਕੇ ਨਿਰਾਕਾਰ ਦੇ ਦੇਸ਼ ਜਾ ਕੇ ਵਸ ਹਰ ਵਸੇ ਇੱਕ ਕੰਕਾਰ ਜਾਂ ਹਰ ਮਨ ਵਸ ਜਾਂਦਾ ਤਾਂ ਆਪ ਹੀ ਕੰਕਾਰ ਹੋ ਜਾਂਦਾ ਹੈ ਨਹੀਂ ਜੀ ਮਨ ਵਸਾ ਇੱਕ ਅੰਕਾਰ ਆ ਸਿਕੰਕਾਰ ਹੈ ਵਸਿਆ ਹੋਇਆ ਮਨ ਇੱਕ ਹੈ ਜਿਹੜਾ ਇੱਕ ਹੈ ਇੱਕ ਅੰਕਾਰ ਹੈ ਠੀਕ ਹੈ ਜੀ ਜਿਨ ਗੁਰਮੁਖੀ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਜਿਨੀ ਗੁਰਮੁਖੀ ਸੁਣੀ ਹਰ ਮੰਨਿਆ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਨਾ ਹਰ ਕੀ ਹੈ ਗੁਰਬਾਣੀ ਚੋਂ ਸੁਣ ਕੇ ਗੁਰਮੁਖਾਂ ਨੇ ਮੰਨ ਲਿਆ ਜਨ ਨਾਨਕ ਜੈ ਜੈਕਾਰ ਜਨ ਨਾਨਕ ਕਹਿੰਦਾ ਉਹਨਾਂ ਦੀ ਦਰਗਾਹ ਦੇ ਵਿੱਚ ਐਸ ਲੋਕ ਚਰ ਪਰਲੋਕ ਚ ਉਹਨਾਂ ਦੀ ਜੈਕਾਰ ਹੋਈ ਹੈ ਉਹਨਾਂ ਨੂੰ ਇਹ ਭਗਤ ਭਗਤ ਕਰਕੇ ਲੋਕਾਂ ਨੇ ਬੁਲਿਆ ਉਹਨਾਂ ਦੀ ਸਦਾ ਹੀ ਜੈਕਾਰ ਹੈ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਬਾਕੀਆਂ ਨੂੰ ਰਣਜੀਤ ਸਿੰਘ ਰਾਜ ਕਰਕੇ ਚੱਲੇਗਾ ਕੋਈ ਨਹੀਂ ਪੁੱਛਣਾ ਕਿਸੇ ਨੂੰ ਹੋਰ ਬਥੇਰੇ ਮਸਲਾ ਵਾਲੇ ਸਭ ਕੁਝ ਹੋ ਗਏ ਬੜੇ ਬੜੇ ਕੋਈ ਨਹੀਂ ਪੁੱਛਦਾ ਇਹ ਤੋਂ ਬੜੇ ਬੜੇ ਹੋਰ ਬਥੇਰੇ ਹੋ ਗਏ ਬਾਕੀ ਕਿਸੇ ਕੋਈ ਕੁਰਸੀ ਮਿਲ ਗਈ ਕੋਈ ਮਿਨਿਸਟਰੀ ਮਿਲ ਗਈ ਕੋਈ ਪ੍ਰਾਈਮ ਮਿਨਿਸਟਰੀ ਮਿਲ ਗਈ ਕੁਛ ਨਹੀਂ ਪੁੱਛਣਾ ਕਿਸੇ ਨੇ ਜੈਕਾਰ ਕਿਸੇ ਦੀ ਨਹੀਂ ਹੈ ਉਹ ਤਾਂ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਨ ਵਾਲੀ ਗੱਲ ਹੈ ਉਹਨਾਂ ਦੀ ਤਾਂ ਹਾਂਜੀ ਸੌੜੀ RAM ਨਾਮ ਵੱਖਰ ਹੈ उत्तम हर नायक पुरख हमारा हर खेल किया हर आपे वर्तय सब जगत किया वनजारा ਰਾਮ ਨਾਮ ਵਖਰ ਹੈ ਉੱਤਮ ਰਾਮ ਨਾਮ ਦਾ ਜਿਹੜਾ ਸੌਦਾ ਹੈ ਹੀ ਉੱਤਮ ਹੈ ਸੰਸਾਰ 'ਚ ਹਰ ਨਾਇਕ ਨਾਇਕ ਹੈ ਜਿਹੜਾ ਉਹ ਪੁਰਖ ਹੈ ਉਹ ਹਮਾਰਾ ਸਾਰਿਆਂ ਦੇ ਅੰਦਰ ਸਾਰਿਆਂ ਦਾ ਹੀ ਆ ਸਭ ਦੇ ਅੰਦਰ ਹੈ ਹਰ ਘਟ ਘਟ ਮੈਂ ਹਰ ਜੂਤ ਸਭ ਦਾ ਨਾਇਕ ਹੈ ਸਭ ਦੇ ਅੰਦਰ ਹੈ ਸਾਰਿਆਂ ਦੇ ਅੰਦਰ ਖੇਲਦਾ ਹੈ ਸਾਰੇ ਯੋਧੀ ਵਜ੍ਹਾ ਨਾਲ ਸਾਹ ਲੈਂਦੇ ਨੇ ਸਾਰਿਆਂ ਨਾਲ ਜੁੜਿਆ ਹੋਇਆ ਹੈ ਉਹ ਨਾਇਕ ਹੈ ਹਰ ਖੇਲ ਕੀਆ ਹਰ ਆਪੇ ਵਰਤਾ ਸਭ ਜਗਤ ਕੀਆ ਬਣ ਜਾ ਹਰ ਨੇ ਖੇਲ ਕੀਤਾ ਤਾਂ ਆਪਣੀ ਆਪਣਾ ਮਨ ਕੱਢ ਕੇ ਆਪਣਾ ਧਿਆਨ ਮਾਇਆ 'ਚ ਮਾਇਆ 'ਚ ਬਾੜ ਦਿੱਤਾ ਮਾਇਆ ਨਾਲ ਜੋੜ ਦਿੱਤਾ ਆਪਣਾ ਮਨ ਮਾਇਆ ਨਾਲ ਜੋੜਤਾ ਆਪੇ ਵਰਤਦਾ ਹੈ ਵੈਸੇ ਮਨ ਉਹਦਾ ਹੈ ਮਨ ਉਹਦੀ ਮਰਜ਼ੀ ਉਹ ਮਨ ਹੈ ਆਪੇ ਵਰਤਦਾ ਹੈ ਸਭ ਜਗਤ ਕੀਆ ਹੁਣ ਜਾ ਰਿਹਾ ਸਾਰਾ ਜਗਤ ਬਣ ਜਾ ਰਿਹਾ ਹੈ ਕੋਈ ਵਪਾਰ ਕਰ ਲੋ ਕੌਡੀਆਂ ਦਾ ਕੋਈ ਕਰ ਲੋ ਵਪਾਰ ਨਾਮ ਦਾ ਕੋਈ ਮਾਇਆ ਦਾ ਵਪਾਰ ਕਰ ਲੋ ਕੋਈ ਨਾਮ ਦਾ ਕਰ ਲੋ ਬੁਝਾ ਰਿਹਾ ਜਗਤ ਦਾ ਵਰਜ ਕਾਦਾ ਕਰਨਾ ਵਿਖਿਆ ਦਾ ਵਪਾਰ ਕਰਨਾ ਮਾਇਆ ਦਾ ਵਪਾਰ ਕਰਨਾ ਜਾਂ ਨਾਮ ਦਾ ਵਪਾਰ ਕਰਨਾ ਇਹ ਮਰਜ਼ੀ ਹੈ ਆਪਣੀ ਆਪਣੀ ਗੁਰਬਾਣੀ ਨੇ ਤਾਂ ਦੱਸਤਾ ਰਤਨ ਤਿਆਗ ਕੌਡੀ ਸੰਗ ਰਚਣ ਰਤਨ ਨੂੰ ਛੱਡ ਕੇ ਕੌਡੀ ਨਾਲ ਕਿਉਂ ਰਚਣ ਸਾਚ ਛਾੜ ਚੂੜ ਸੰਗ ਮਚਣ ਮੱਚਦਾ ਕਿਉਂ ਹੈ ਝੂਠ ਨਾਲ ਜੁੜਿਆ ਹੋਇਆ ਜੇ ਸੱਚ ਨਾਲ ਜੁੜ ਜਮੈਂ ਸ਼ਾਂਤੀ ਹੋ ਜਾਏ ਤੇਰੇ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਅੱਗਾ ਬੁੱਝਵੇ ਹਾਂਜੀ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾਸਾਰਾ ਸਭ ਧਿਆਵੇਂ ਤੁਧ ਸਫਲ ਸੇ ਗਾਵੇਂ ਗੁਰਮਤੀ ਹਰ ਨਿਰੰਕਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਇਹ ਕਰਤੇ ਸਾਰੀ ਜੋਤ ਤੇਰੀ ਹੈ ਹਰ ਜੋਤ ਵਿੱਚ ਤੂੰ ਸਭ ਸੱਚ ਤੇਰਾ ਪਾਸਾਰਾ ਇਹ ਜਿਹੜਾ ਤੇਰਾ ਪਾਸਾਰਾ ਸਾਰਾ ਇਹ ਸੱਚ ਹੈ ਤੇ ਝੂਠ ਨਹੀਂ ਹੈ ਪਾਸਾਰਾ ਤੇਰਾ ਹੀ ਕੀਤਾ ਹੋਇਆ ਇਹ ਗੱਲ ਸੱਚੀ ਹੈ ਇਹ ਜੋਤ ਤੇਰੀ ਸਮਝਾਇਓ ਜੀ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਇਹਦਾ ਕੀ ਭਾਵ ਹੈ ਜੀ ਸਭ ਜੋਤ ਜੋਤ ਮਨ ਜੋ ਸਰੂਪ ਹੈ ਮਨ ਦੇ ਵਿੱਚ ਤੂੰ ਆਪ ਹੈ ਅੱਛਾ ਜਿਹੜਾ ਸਰੀਰ ਵਿੱਚ ਜੋਤ ਹੈ ਬਾਣਾ ਉਹ ਜੋਤ ਵਿੱਚ ਤੂੰ ਆਪ ਹੈ ਜੋਤ ਦੇ ਵਿੱਚ ਜੋਤੀ ਹੈ ਉੱਥੇ ਤੂੰ ਆਪ ਹੈ ਸਭ ਧਿਆਵਾਂ ਤੁਧ ਸਫਲ ਸੇ ਜਿਨ੍ਹਾਂ ਨੇ ਤੈਨੂੰ ਤੇਰੇ ਧਿਆਨ ਰੱਖਿਆ ਆਪਣੇ ਅੰਤਰ ਧਿਆਨ ਹੋ ਕੇ ਜਿਹੜੇ ਰਹੇ ਨੇ ਉਹਨਾਂ ਦਾ ਧਿਆਨ ਸਫਲ ਹੋਇਆ ਦੁਨੀਆ 'ਚ ਸਫਲ ਬਾਜੀ ਜਿੱਤ ਕੇ ਗਏ ਨੇ ਕਾਵਾਂ ਗੁਰਮਤੀ ਹਰ ਨਿਰੰਕਾਰਾ ਹੈ ਨਿਰੰਕਾਰਾ ਗੁਰਮਤ ਦੇ ਥਰੂ ਗੁਰਮਤ ਵਿੱਚ ਉਹਨਾਂ ਨੇ ਨਿਰੰਕਾਰ ਦੇ ਤੇਰੇ ਗੁਣ ਗਾਇਨ ਕੀਤਾ ਉਹਨਾਂ ਨੇ ਤੈਨੂੰ ਗਾਇਆ ਜਿਨ੍ਹਾਂ ਨੇ ਤੇਰੇ ਨਾਲ ਸੰਪਰਕ ਰੱਖਿਆ ਤੇਰੇ ਧਿਆਨ ਰੱਖਿਆ ਆਪਣੇ ਮੂਲ ਨਾਲ ਜਿਹੜੇ ਜੁੜ ਕੇ ਰਹੇ ਨੇ ਤੇਰੇ ਨਾਲ ਜੁੜ ਕੇ ਰਹੇ ਹਾਂਜੀ ਅੱਛਾ ਹਰੇ ਨਿਰੰਕਾਰ ਹੈ ਜੀ ਹਰ ਨਿਰੰਕਾਰ ਆ ਹਰ ਨਿਰੰਕਾਰ ਹੈ ਉਹ ਕੀ ਹੈ ਠੀਕ ਹੈ ਜੀ ਸੱਚਖੰਡ ਵਸੇ ਨਿਰੰਕਾਰ ਜਦੋਂ ਪੂਰਨ ਹੋ ਜਾਂਦਾ ਫਿਰ ਇਹ ਸੱਚਖੰਡ ਚ ਵਸਦਾ ਹੈ ਜੀ ਹਾਂਜੀ ਹਾਂਜੀ ਤੇ ਝੂੜ ਜਾਂ ਹਿਰਦਾ ਹਿਰਦੇ ਜੋ ਮਾਇਆ ਮੋਹ ਮਾਇਆ ਗਾਇਬ ਹੋ ਗਈ ਸੱਚਖੰਡ ਹਿਰਦਾ ਹੀ ਬਣ ਗਿਆ ਠੀਕ ਹੈ ਜੀ ਸਭ ਚਵੋਂ ਮੁਖੋਂ ਜਗਨਨਾਥ ਜਗਨਨਾਥ ਜਗ ਜੀਵਨੋ ਜਿਤ ਭਵਜਲ ਪਾਰ ਉਤਾਰਾ ਸਭ ਚਲੋ ਸਭ ਬੋਲੋ ਮੁਖੋਂ ਜਗਨਨਾਥ ਜਗਦਨਾਥ ਇਹਨੂੰ ਜਗਤ ਦਾ ਨਾਥ ਕਹੋ ਹਰ ਨੂੰ ਹਰ ਜਗਤ ਨਾਥ ਹੈ ਜਗਤਨਾਥ ਸਾਰੇ ਸੰਸਾਰ ਦਾ ਨਾਥ ਜਗਨਨਾਥ ਜਗ ਜੀਵਨੋ ਜਗਨਨਾਥ ਵੀ ਹੈ ਜਗ ਦਾ ਜੀਵਨ ਵੀ ਹੈ ਜਦ ਜੀਵਨ ਵੀ ਤੂੰ ਹੈ ਜਗਨਨਾਥ ਵੀ ਤੂੰ ਹੀ ਹੈ ਜਿਤ ਭਵਜਲ ਪਾਰ ਉਤਾਰਾ ਜੇ ਕੋਈ ਭਵਜਲ ਦਾ ਪਾਰ ਉਤਰਿਆ ਉਹ ਤੈਨੂੰ ਉਤਾਰਨਾ ਤੈਨੂੰ ਉਤਾਰਿਆ ਤਹੀਂ ਉਤਾਰਨਾ ਅੱਗੇ ਵਾਸਤੇ ਭਾਵ ਭਾਵ ਦਾ ਸਾਗਰ ਪਾਰ ਉਤਾਰਨ ਵਾਲਾ ਹੈ ਹਾਂਜੀ ਠੀਕ ਹੈ ਜੀ ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ ਜੀ